ਅਥ ਰਾਸ ਮੰਡਲ ਸੋਈਆ ਜਬ ਆਈ ਹੈ ਕਾਤਕ ਕੀ ਰੁੱਤ ਸੀਤਲ ਕਾਂ ਤਵੈ ਅਤਿ ਰਸਿਆ ਸੰਗੋਪਨ ਖੇਲ ਵਿਚਾਰ ਕਰਿਓ ਜੋ ਤੋ ਭਗਵਾਨ ਮਹਾ ਜਸਿਆ ਅਪਵਿੱਤਰਨ ਲੋਗਣ ਕੇ ਜਿਹ ਕੇ ਪਗ ਲਾਗਤ ਪਾਪ ਸਵੈ ਨਸਿਆ ਤਿਹ ਕੋ ਸੁਨਤਰੀਨ ਕੇ ਸੰਗ ਖੇਲ ਨਿਵਾਰੋ ਕਾਮ ਇਹ ਬਸੀਆ ਸੋਈਆ ਆਨਨ ਜਾਹੇ ਨਿਸਾਪਤ ਸੋ ਦ੍ਰਿਗ ਕੋਮਲ ਹੈ ਕਮਲਾ ਦਲ ਕੈਸੇ ਹੈ ਪਰਟੇ ਤਨ ਸੇ ਬਰਨੀ ਸਰ ਦੂਰ ਕਰੈ ਤਨ ਕੇ ਦੁਖ ਰਹਿਸੇ ਕਾਮ ਕੀ ਸਾਨ ਕੇ ਸਾਥ ਘਸੇ ਦੁਖ ਸਾਧਨ ਕੇ ਕਟਵੇ ਕਹੋ ਤੈਸੇ ਕੌਲ ਕੇ ਪੱਤਰ ਕਿਦੋ ਸਾਸੀ ਸਾਥ ਲਗੇ ਕਬ ਸੁੰਦਰ ਸਿਆਮ ਹਰੈ ਸੇ ਸੁਈਆ ਬੰਦਕ ਹੈ ਟਟਿਆ ਬਰਨੀ ਕਰ ਕੋਰਨ ਕੀ ਦੁਤ ਸਾਇਕ ਸਾਂਧੇ ਠਾਡੇ ਹੈ ਕਾਨ ਕਿਦੋ ਬਨ ਮੈਂ ਤਨ ਪੈ ਸਿਰ ਪੈ ਅੰਬਵਾ ਰੰਗ ਬਾਂਦੇ ਚਾਲ ਚਲੈ ਹਰੂਏ ਹਰੂਏ ਮਨੁ ਸੀਖ ਦਈ ਇਹ ਬਦਕ ਪਾਂਦੇ ਔ ਸਭ ਹੀ ਠਟ ਬੱਧ ਕਸੇ ਮਨ ਮੋਹਨ ਜਾਲ ਪੀ ਤੰਬਰ ਕਾਂਧੇ ਸੋਠ ਠਾੜ ਕਿਦੇ ਬਨ ਮੈਂ ਜੁਗ ਤੀਸਰ ਮੈਂ ਪਤ ਜੋ ਜੋਸੀਆ ਜਮਨਾ ਮੈਂ ਖੇਲ ਕੇ ਕਾਰਨ ਕਉ ਕਸ ਚੰਦਨ ਭਾਲ ਮੈਂ ਟੀਕੋ ਦਿਆ ਪਿਲਰਾ ਡਰ ਨੈਣ ਕੇ ਸੈਨਨ ਕੋ ਸਭ ਗੋਪਨ ਕੋ ਮਨ ਚੋਰ ਲਿਆ ਕਬ ਸ਼ਾਮ ਕਹੈ ਭਗਵਾਨ ਕੇ ਦੋ ਰਸ ਕਾਰਨ ਕੋ ਠਗ ਬੇਸ ਕੀਆ ਸੋਈਆ ਦ੍ਰਿਗ ਜਾਹੇ ਮਿਰਗੀ ਪਤ ਕੀ ਸਮ ਹੈ ਮੁਖ ਜਾਹੇ ਨਿਸਾ ਪਤ ਸੀ ਛਬ ਪਾਈ ਜਾਹੇ ਕੁਰੰਗਨ ਕੇ ਰਿਪ ਸੀ ਕਟ ਕੰਚਨ ਸੀ ਤਨ ਨੈ ਛਬ ਛਾਈ ਪਾਟ ਬਣੇ ਕਦਲੀ ਦਲ ਦਵੈ ਜੰਗਵਾ ਪਰ ਤੀਰਨ ਸੀ ਦੁਤ ਗਾਈ ਅੰਗ ਪ੍ਰਤੰਗ ਸੋ ਸੁੰਦਰ ਸਿਆਮ ਕਜੂ ਉਪਮਾ ਕਹੀਐ ਨਹੀਂ ਜਾਈ ਸੋਈਆ ਮੁਖ ਜਾਏ ਨਿਸਾ ਪਤ ਕੀ ਸਮ ਹੈ ਬਨ ਮੈਂ ਤਿਨ ਗੀਤ ਰਿਜੋ ਵਰ ਗਾਇਓ ਤਾ ਸੁਰ ਕੋ ਧੁਨ ਸਰਉਨਨ ਮੈਂ ਬ੍ਰਿਜ ਹੂੰ ਕੀ ਤ੍ਰਿਆ ਸਭ ਹੀ ਸੁਨ ਪਾਇਓ ਤਾਏ ਚਲੀ ਹਰ ਕੇ ਮਿਲ ਬੇ ਕਹੋ ਤਉ ਸਭ ਕੇ ਮਨ ਮੈਂ ਜਬ ਭਾਇਓ ਕਾਨ ਮਨੋ ਮ੍ਰਿਗਨੀ ਜੂਤੀ ਛਲ ਬੇ ਕਹੋ ਘੰਟਕ ਹੀਰ ਬਨਾਇਓ ਸੋਈਆ ਮੁਰਲੀ ਮੋ ਕਮਨਰ ਕੇ ਤरुए ਤਰ ਸ਼ਾਮ ਕਹੈ ਬਿਦ ਖੂਬ ਛਕੀ ਬ੍ਰਿਜ ਭਾਮਨ ਆ ਪਹੁੰਚੀ ਦਵਰੀ ਸੁਧਿਆ ਜੋ ਰਹੀ ਨਾ ਕਛੂ ਮੁਖ ਕੀ ਮੁਖ ਕੋ ਪਿਖ ਰੂਪ ਕੇ ਬਸ ਪਈ ਮਤ ਹੈ ਅਤਹੀ ਕੈ ਕਾਨ ਬੱਕੀ ਇਕ ਝੂਮ ਪਰੀ ਇਕ ਗਾਇ ਉਠੀ ਤਨ ਮੈਂ ਇਕ ਵੈ ਰਹਿ ਗਈ ਸੋ ਜਕੀ ਸੋਇਆ ਹਰ ਕੀ ਸੁਨ ਕੈ ਸੁਰ ਸਰਉਨਨ ਮੈਂ ਸਭ ਧਾਇ ਚਲੀ ਬ੍ਰਿਜ ਭੂਮ ਸਕੀ ਸਭ ਮੈਨ ਕੇ ਹਾਥ ਗਈ ਬਦ ਕੈ ਸਭ ਸੁੰਦਰ ਸਿਆਮ ਕੀ ਪੇਖ ਅਖੀ ਨਿਕਰੀ ਗ੍ਰਹਿ ਤੇ ਮ੍ਰਿਗਨੀ ਸੰਮਾਨੋ ਗੋਪਨ ਤੇ ਨਹਿ ਜਾਏ ਰੱਖੀ ਇਹ ਭਾਂਤ ਹਰੀ ਪੈ ਆਏ ਗਈ ਜਨ ਆਏ ਗਈ ਸੁਧ ਜਾਣ ਸਕੀ ਸਵਈਆ ਗਈ ਆਏ ਦਸੋ ਦਿਸ ਤੇ ਗੁਬਿਆ ਸਭ ਹੀ ਰਸ ਕਾਨ ਕੇ ਸਾਥ ਪਗੀ ਪਿਖ ਕੈ ਮੋਹ ਕਾਨ ਕੋ ਚੰਦ ਕਲਾ ਸਚ ਪੂਰਨ ਸੀ ਮਨ ਮੈਂ ਉਮਗੀ ਹਰ ਕੋ ਪੁਨ ਸੁਧ ਆਨਨ ਪੇਖ ਕਿਦੋ ਤਿਨ ਕੀ ਠਗ ਡੀਠ ਲਗੀ ਭਗਵਾਨ ਪ੍ਰਸੰਨ ਭਇਓ ਪਿਖ ਕੈ ਕਵਿ ਸਿਆਮ ਮਨੋ ਮ੍ਰਿਗ ਦੇਖ ਮ੍ਰਿਗੀ ਸੋਈਆ ਗੋਪਨ ਕੀ ਬਰਜੀ ਨ ਰਹੀ ਸੁਰ ਕਾਨਰ ਕੀ ਸੁਨ ਬੇ ਕਉ ਤਰਾਗੀ ਨਾਖ ਚਲੀ ਆਪਣੇ ਗ੍ਰਹਿਓ ਜਿਮ ਮਤ ਜੁਗੀਸ਼ਵਰ ਇੰਦਰੈ ਲਾਗੀ ਦੇਖਨ ਕੋ ਮੁਖਤਾਏ ਚਲੀ ਜੋ ਕਾਮ ਕਲਾ ਹੂ ਕੋ ਹੈ ਫੁਨ ਬਾਗੀ ਡਾਰ ਚਲੀ ਸਿਰ ਕੇ ਪਟਿਓ ਜਨ ਡਾਰ ਚਲੀ ਸਭ ਲਾਜ ਬਹਾਗੀ ਕਾਨ ਕੇ ਪਾਸ ਕਹੀ ਜਬ ਹੀ ਤਬ ਹੀ ਸਭ ਗੋਪਨ ਲੀਨ ਸੋ ਸੰਗਾ ਚੀਰ ਪਰੇ ਗਿਰ ਕੈ ਤਨ ਭੂਖਨ ਟੂਟ ਗਈ ਤਿਨ ਹਾਥਨ ਬੰਗਾ ਕਾਨ ਕੋ ਰੂਪ ਨਿਹਾਰ ਸਵੈ ਗੁਪਿਆ ਕਬ ਸਿਆਮ ਪਈ ਇਕ ਰੰਗਾ ਹੋਏ ਗਈ ਤਨ ਮੈਂ ਸਭ ਹੀ ਇਕ ਰੰਗ ਮਨੋ ਸਭ ਛੋੜ ਕੈ ਸੰਗਾ ਸੋਈਆ ਗੋਪਨ ਭੂਲ ਗਈ ਗ੍ਰਹਿ ਕੀ ਸੁਧ ਕਾਨ ਹੀ ਕੇ ਰਸ ਪੀਤਰ ਰਾਚੀ ਪਹੋ ਭਰੀ ਮਦਰੀ ਬਰਨੀ ਸਭ ਹੀ ਸੋ ਢਰੀ ਜਨ ਮੈਨ ਕਹਿ ਸਾਚੀ ਛੋਰ ਦੇ ਰਸ ਔਰਨ ਸਵਾਦ ਭਲੇ ਭਗਵਾਨ ਹੀ ਸੋ ਸਭ ਮਾਚੀ ਸੋਬਤ ਤਾ ਤਨ ਮੈਂ ਹਰ ਕੋ ਮਨੁ ਕੰਚਨ ਮੈਂ ਚੁਨਿਆ ਚੁਨ ਖਾਚੀ ਸੋਈਆ ਕਾਨ ਕੋ ਰੂਪ ਨਿਹਾਰ ਰਹੀ ਬ੍ਰਿਜ ਮੈਂ ਜੋ ਹੁਤੀ ਗੁਬਿਆ ਤੇ ਹਾਚੀ ਰਾਜਤ ਜਾਏ ਮ੍ਰਿਗੀ ਪਦ ਨੈਨ ਵਿਰਾਜਤ ਸੁੰਦਰ ਹੈ ਸਮ ਮਾਛੀ ਸ਼ੋਭਤ ਹੈ ਬ੍ਰਿਜ ਮੰਡਲ ਮੈਂ ਜਨ ਖੇਲ ਵੇ ਕਾਜ ਨਟੀ ਇਹ ਕਾਚੀ ਦੇਖਨ ਹਾਰ ਕਿਦੋ ਭਗਵਾਨ ਦਿਖਾਵਤ ਭਾਵ ਹਮੈ ਹੀ ਆਛੀ ਸਵਈਆ ਸੋਗਤ ਹੈ ਸਭ ਗੋਪੁਨ ਕੇ ਕਵ ਸ਼ਾਮ ਕਹੈ ਦ੍ਰਿਗ ਅੰਜਨ ਆਂਜੇ ਕੌਲਣ ਕੀ ਜਨ ਸੁਧ ਪ੍ਰਭਾ ਸਰ ਸੁੰਦਰ ਸਾਣ ਕੇ ਉਪਰ ਮਾਂਜੇ ਬੈਠ ਕਰੀ ਇਕ ਮੈਂ ਚਤੁਰਾਨਨ ਮੈਨ ਕੇ ਤਾਤ ਬਨੇ ਕਸੀ ਸਾਜੇ ਮੋਹਤ ਹੈ ਮਨ ਜੋਗਨ ਕੇ ਪੁਨ ਜੋਗਨ ਕੇ ਗਨ ਬੀਚ ਗਲਾਜੇ ਸਈਆ ਠਾੜ ਹੋਇ ਕਾਨ ਸੋ ਮਹਿ ਗੋਪਨ ਜਾਏ ਕੋ ਅੰਤ ਮੁਨੀ ਨਹਿ ਬੂਜੇ ਕੋਟ ਕਰੈ ਉਪਮਾ ਬਹੁ ਬਰਖਨ ਨੈਨਨ ਸੋ ਤਉ ਨੈਕ ਨਾ ਸੂਜੇ ਤਾਹੀ ਕੇ ਅੰਤ ਲਖੈ ਵੇ ਕੈ ਕਾਰਨ ਸੂਰ ਕਨੇ ਰਣ ਭੀਤਰ ਜੂਜੇ ਸੋ ਬ੍ਰਿਜ ਭੂ ਵਿਖੈ ਭਗਵਾਨ ਤ੍ਰਿਆ ਗਨ ਵੈ ਰਸ ਬੈ ਨੈ ਰੂਝੇ ਸਵਈਆ ਕਾਨਰ ਕੇ ਨਿਕਟੈ ਜਬ ਹੀ ਸਭ ਹੀ ਗੁਬਿਆ ਮਿਲ ਸੁੰਦਰ ਗਈਆਂ ਸੋ ਹਰ ਮਦ ਸਸਾਨਨ ਪੇਖ ਸਵੈ ਫੁਨ ਕੰਦਰਪ ਵੇਖ ਬਨਈਆਂ ਲੈ ਮੁਰਲੀ ਆਪਣੇ ਕਰ ਕਾਨ ਕਿਦੋ ਅਥੀ ਹਿਤ ਸਾਥ ਬਜਈਆਂ ਕੰਟਕ ਹੀਰਕ ਜਿਉ ਪਿਖ ਕੈ ਮ੍ਰਿਗਨੀ ਮੋਹਿ ਜਾ ਸੋ ਹੈ ਠਹਰਈਆਂ ਸੁਈਆ ਮਾਲ ਸ੍ਰੀ ਅਰ ਨਾਮ ਕਲੇ ਸੁਭ ਸਾਰੰਗ ਭਾਵਨ ਸਾਧ ਵਸਾਵੈ ਜੈਤ ਸ੍ਰੀ ਅਰ ਸੁਧ ਮਲਾਰ ਬਿਲਾਵਲ ਕੀ ਤੁਨ ਕੂਕ ਸੁਨਾਵੈ ਲੈ ਮੁਰਲੀ ਆਪਣੇ ਕਰ ਕਾਨ ਕਿਦੋ ਅਤ ਹੀ ਹਿਤ ਸਾਧ ਵਜਾਵੈ ਪੌਣ ਚੱਲੇ ਨਾ ਰਹਿ ਜਮਨਾ ਥਿਰ ਮੋਹਿ ਰਹਿ ਤੁਨ ਜੋ ਸੁਨ ਪਾਵੈ ਸੁਨ ਕੇ ਮੁਰਲੀ ਤੁਨ ਕਾ ਨਰਗੀ ਸਭ ਗੋਪਨ ਕੀ ਸਭ ਸੁਧ ਛੁਟੀ ਸਭ ਛਾੜ ਚਲੀ ਆਪਣੇ ਗ੍ਰਹਿ ਕਾਰਜ ਕਾਨ ਹੀ ਕੀ ਤੁਨ ਸਾਥ ਜੁਟੀ ਠਗਨੀ ਸੁਰ ਹੈ ਕਬ ਸਿਆਮ ਕਹੈ ਇਨ ਅੰਤਰ ਕੀ ਸਭ ਮਤ ਲੁੱਟੀ ਮ੍ਰਿਗਨੀ ਸਮ ਚਲ ਤਿਉ ਇਨ ਕੇ ਮਗ ਲਾਜ ਕੀ ਵੇਲ ਤਰਾਗ ਟੁੱਟੀ ਸਵਈਆ ਕਾਨ ਕੋ ਰੂਪ ਨਿਹਾਰ ਰਹੀ ਤ੍ਰਿਆ ਸਿਆਮ ਕਹੈ ਕਬ ਹੋਏ ਕਾਠੀ ਜਿਉ ਸੁਰ ਕੀ ਧੁਨ ਕੋ ਸੁਨ ਕੈ ਮ੍ਰਿਗਨੀ ਚਲ ਆਵਦ ਜਾਤ ਨਾ ਨਾਠੀ ਮੈਨ ਸੋ ਮਤ ਵੈ ਕੂਦਿਤ ਕਾਨ ਸੋ ਛੋਰ ਮਨੋ ਸਭ ਲਾਜ ਕੀ ਗਾਠੀ ਗੋਪਨ ਕੋ ਮਨ ਜਉ ਚੁਰ ਗਇਓ ਜਿਮ ਖੋਰ ਰਪਾਥਰ ਪੈ ਚਰਨਾਠੀ ਹਾਸੇ ਬਾਤ ਕਰੈ ਹਰ ਸੋ ਗੁਬਿਆ ਕਬ ਸਿਆਮ ਕਹੈ ਦਿਨ ਭਾਗ ਵਡੇ ਮੁਹੇ ਸਬੈ ਪ੍ਰਗਟਿਓ ਇਨ ਕੋ ਪਿਖ ਕਹਿ ਹਰਿ ਪਾਪਨ ਜਾਲ ਲੱਡੇ ਕ੍ਰਿਸ਼ਨੰ ਤਨ ਮਦ ਬਦੂ ਬ੍ਰਿਜ ਕੀ ਮਨ ਹੋਇ ਕਰਿਆ ਤੁਰਿਆਤ ਗੱਡੇ ਸੋ ਸਤ ਕਿਦੋ ਮਨ ਜਾਹੇ ਗੱਡੇ ਸੋ ਅਧਨ ਜਿਨੋ ਮਨ ਹੈ ਅਗੜੇ ਨੈਣ ਚੁਰਾਏ ਮਹਾ ਸੁਖ ਪਾਏ ਕਛੂ ਮੁਸਕਾਏ ਪਇਓ ਹਰਿ ਠਾਡੋ ਮੋਹਿ ਰਹੀ ਬ੍ਰਿਜ ਬਾਮ ਸਵੈ ਆਤੀ ਤੇ ਕਹਿ ਮਨ ਆਨੰਦ ਬਾਡੋ ਜਾ ਭਗਵਾਨ ਕਿਦੋ ਸੀ ਜੀਤ ਕੈ ਮਾਰ ਡਰਿਓ ਰੇ ਬ੍ਰਾਹਮਣ ਗਾਡੋ ਤਾ ਭਗਵਾਨ ਕਿਦੋ ਮੁਖ ਤੇ ਮੁਕਤਾ ਨੁਕਤਾ ਸਮ ਅੰਮ੍ਰਿਤ ਕਾਡੋ ਗਾਣ ਜੂ ਬਾਜ ਗੋਪੀ ਪ੍ਰਤ ਸਵਈਆ ਆਜ ਪਇਓ ਝੜ ਹੈ ਜਮਨਾ ਤਟ ਖੇਲਨ ਕੀ ਅਵ ਘਾਤ ਬਣੀ ਤਜ ਕੈ ਡਰ ਖੇਰ ਕਰੈ ਹਮ ਸੋ ਕਬ ਸਿਆਮ ਕਯੋ ਹਸ ਕਾਨ ਅਣੀ ਜੋ ਸੁੰਦਰ ਹੈ ਤੂੰ ਮੈਂ ਸੋ ਖੇਲੋ ਖੇਲੋ ਨਾਹੇ ਜਣੀ ਰੁਕਣੀ ਇਹ ਭਾਂਤ ਕਹੈ ਹਸ ਕੈ ਰਸ ਬੋਲ ਕਿਦੋ ਹਰਤਾ ਜੋ ਮਾਨ ਪਣੀ ਹਸ ਕੈ ਸੋ ਕਹੀ ਬਤਿਆ ਤਿਨ ਸੋ ਕਬ ਸਿਆਮ ਕਹੈ ਹਰ ਜੋ ਰਸ ਰਾਤੋ ਨੈਣ ਮਿਰਗੀ ਪਤ ਸੇ ਤਿਹ ਕੇ ਇਮ ਚਾਲ ਚਲੈ ਜਿਮ ਗਈ ਅਰਮਾਤੋ ਦੇਖਤ ਮੂਰਤ ਕਾਨ ਕੀ ਗੋਪਨ ਭੂਲ ਗਈ ਗ੍ਰਹਿ ਕੀ ਸੁਧ ਸਾਤੋ ਚੀਰ ਗਏ ਉਡ ਕੈ ਤਨ ਕੇ ਅਰ ਢੂਟ ਗਇਓ ਨੈਣ ਤੇ ਲਾਜ ਕੋ ਨਾਤੋ ਕਹਿ ਮਦ ਕਹਿ ਟਵਤਾਨ ਮਰੇ ਮੁਰਦੈਤ ਮਰਿਓ ਆਪਣੇ ਜਿਨ ਹਾਥਾ ਜਾਏ ਬਭੀਸ਼ਣ ਰਾਜ ਦਇਓ ਰਿਸ ਰਾਮਨ ਕਾਟ ਦਏ ਜੇ ਮਾਥਾ ਸੋ ਤਿਹ ਕੀ ਤਿਹ ਲੋਗਨ ਮਦ ਕਹਿ ਕਬ ਸਿਆਮ ਚਲੈ ਜਸ ਗਾਥਾ ਸੋ ਬ੍ਰਿਜ ਭੂਮ ਬਿਖੈ ਰਸ ਕੇ ਹਿਤ ਖੇਲਤ ਹੈ ਫੁਨ ਗੋਪਨ ਸਾਥਾ ਹਸ ਕੇ ਹਰ ਜੂ ਬ੍ਰਿਜ ਮੰਡਲ ਮੈਂ ਸੰਗ ਗੋਪਨ ਕੇ ਜੇ ਕੋੜ ਬਦੀ ਸਭ ਧਾਏ ਪਰੈ ਹਮ ਹੂੰ ਤੁਮ ਹੂੰ ਇਹ ਭਾਂਤ ਕਹਿਓ ਮਿਲ ਬੀਚ ਨਦੀ ਜਬ ਜਾਏ ਪਰੇ ਜਮਨਾ ਜਲ ਮੈਂ ਸੰਗ ਗੋਪਨ ਕੇ ਭਗਵਾਨ ਜਦੀ ਤਬ ਲੈ ਚੁਬਕੀ ਹਰ ਜੀ ਤ੍ਰੀ ਕੋ ਸੋ ਲਿਓ ਮੁਖ ਚੂਮ ਕੇ ਦੋ ਸੋ ਤਦੀ ਗੋਪੀ ਬਾਜ ਕਾਨ ਸੋ ਸਵਈਆ ਮਿਲ ਕੈ ਸਭ ਗਵਾਰਨ ਸੁੰਦਰ ਸਿਆਮ ਸੋ ਸਿਆਮ ਕਈ ਹਸ ਬਾਤ ਪ੍ਰਬੀਨਨ ਰਾਜਤ ਜਾਹੇ ਮਿਰਗੀ ਪਦ ਸੇ ਦ੍ਰਿਗ ਛਾਜਤ ਚੰਚਲਤਾ ਸਾਮੀਨਨ ਕੰਚਨ ਸੇ ਤਨ ਕੌਲ ਮੁਖੀ ਰਸ ਆਤੁਰ ਵੈ ਕਹਿਓ ਰਛਕ ਦੀਨਨ ਨੇਹ ਵਡਾਏ ਮਹਾ ਸੁਖ ਪਾਏ ਕਹਿਓ ਸਿਰ ਨਿਆਇ ਕਹਿ ਭਾਤ ਅਧੀਨਨ ਅਤ ਹਵੈ ਰਜਵੰਤ ਕਹਿਓ ਗੁਪਿਆ ਜੁਗ ਤੀਸਰ ਮੈਂ ਪਤ ਭੈਓ ਜੋ ਕਪੀ ਜਿਨ ਰਾਵਨ ਖੇਤ ਮਰਿਓ ਕੁਬ ਕਹਿ ਜੇ ਰੀਜ ਬਭੀਛਨ ਲੰਕ ਤਪੀ ਜਿਹ ਕੀ ਜਗ ਬੀਜ ਪ੍ਰਸਿੱਧ ਕਲਾ ਕਵਿ ਸਿਆਮ ਕਹੈ ਕਛ ਨਾਹੇ ਛਪੀ ਤਿਹ ਸੰਗ ਕਰੈ ਰਸ ਕੀ ਚਰਚਾ ਜਿਨ ਹੂ ਤਿਰੀ ਆਪੁਨ ਚੰਡ ਜਪੀ ਜੋ ਰਸ ਬਾਤ ਕਹੀ ਗੁਬਿਆ ਤਬ ਹੀ ਹਰ ਜਵਾਬ ਦਇਓ ਤਿਨ ਸਾਫੀ ਆਈ ਹੋ ਛੋੜ ਸਬੈ ਪਦ ਕੋ ਤੁਮ ਹੋਏ ਤੁਮੈ ਨ ਮਰੇ ਪੁਨ ਮਾਫੀ ਹਉ ਤੁਮ ਸੋ ਨਹਿ ਹੇਤ ਕਰੋ ਤੁਮ ਕਾਹੇ ਕੋ ਬਾਤ ਕਰੋ ਰਸ ਲਾਪੀ ਇਉ ਕਹਿ ਕਹਿ ਹਰਿ ਮੂਨ ਪਜੀ ਸੋ ਬੁਝਾਏ ਉਠਿਓ ਮੁਰਲੀ ਮੈਂ ਕਾਫੀ ਕਾਨ ਬਾਜ ਗੋਪੀ ਸੋ ਸਵਈਆ ਸਭ ਸੁੰਦਰ ਗੋਪਨ ਸੋ ਕਬ ਸਿਆਮ ਦਇਓ ਹਸ ਕੈ ਹਰ ਜਵਾਬ ਜਬੈ ਨਾ ਗਈ ਹਰਿਮਾਨ ਕਹਿਓ ਗ੍ਰਹਿ ਕੋ ਪ੍ਰਭ ਮੋਹਿ ਰਹੀ ਮੁਖ ਦੇਖ ਸਵੈ ਕ੍ਰਿਸ਼ਨ ਕਰ ਲੈ ਆਪਣੇ ਮੁਰਲੀ ਸੁਭਜੈ ਉਠਿਓ ਜਿਤ ਰਾਗ ਤਵੈ ਮਨੋ ਕਾਇਲ ਗੋਪਨ ਕੇ ਬ੍ਰਣ ਮੈਂ ਭਗਵਾਨ ਡਰਿਓ ਜਨ ਲੂਨ ਅਬੈ ਜਿਉ ਮ੍ਰਿਗ ਬੀਜ ਮ੍ਰਿਗੀ ਪਿਖਿਐ ਹਰ ਤਿਉ ਗਨ ਗੁਆਰਨ ਕੇ ਮਦ ਸੋਬੈ ਦੇਖ ਜਿਸੈ ਰਿਪ ਰਹਿ ਕਬ ਸ਼ਾਮ ਨਹੀਂ ਮਨ ਭੀਤਰ ਛੋਬੈ ਦੇਖ ਜਿਸੈ ਮ੍ਰਿਗ ਧਾਵਤ ਆਵਤ ਚਿਤ ਕਰੈ ਨਾ ਮੈਂ ਫੁਨ ਕੋ ਭੈ ਸੋ ਬਨ ਬੀਚ ਬਿਰਾਜ ਦੁਕਾਨ ਜੋ ਪਿਖਵੈ ਤਿਹ ਕੋ ਮਨ ਲੋਬੈ ਗੋਪੀ ਬਾਜ ਖਾਨ ਜੂ ਸੋ ਸਵਈਆ ਸੋ ਗਵਾਰਨ ਬੋਲ ਉਠੀ ਹਰ ਸੋ ਬਚਨਾ ਜਿਨ ਕੇ ਸਮ ਸੁਧ ਹਮੀ ਤਿਹ ਸਾਥ ਲਗੀ ਚਰਚਾ ਕਰਨੇ ਹਰਤਾ ਮਨ ਸਾਧਨ ਸੁਧ ਗਮੀ ਤਜ ਕੈ ਆਪਣੇ ਭਰਤਾ ਹਮਰੀ ਮਤ ਕਾਨ ਜੂ ਪਰ ਤੋਹਿ ਰਮੀ ਅਤ ਹੀ ਤਨ ਕਾਮ ਕਰਾਉ ਜੀ ਤੁਮ ਕੋ ਵਿਖੇ ਨਹਿ ਜਾਤ ਛਮੀ ਕਬਿਉ ਵਾਸ਼ਵਿਆ ਭਗਵਾਨ ਲਖੀ ਆਪਣੇ ਮਨ ਮੈਂ ਇਹ ਗਵਾਰਨ ਮੋਹ ਪਿਖ ਮੈਨ ਭਰੀ ਤਬ ਹੀ ਤਜ ਸੰਕ ਸਵੈ ਮਨ ਕੀ ਤਿਨ ਕੈ ਸੰਗ ਮਾਨੁਖ ਕੇਲ ਕਰੀ ਹਰਦੀ ਕਰ ਖੇਰ ਕਿਦੋ ਜਨ ਸੋ ਜਨ ਕਾਮ ਜਰੀ ਇਹ ਕੀ ਨਾ ਜਰੀ ਤਬ ਸ਼ਾਮ ਕਹੈ ਪਿਖਵੋ ਤੁਮ ਕੇ ਕਾਨ ਹਰਿਓ ਕੇ ਹਰੀ ਸੋ ਹਰੀ ਜੋ ਜੁਗ ਤੀਸਰ ਮੂਰਤ RAM ਧਰੀ ਜੇ ਔਰ ਕਰਿਓ ਅਤਿ ਸੀਲਾ ਸ਼ਤਰਨ ਕੋ ਸੋ ਸੰਘਾਰਕ ਹੈ ਪ੍ਰਤਿਪਾਰਕ ਸਾਧਨ ਕੋ ਹਰੀਲਾ ਦੁਆਪਰ ਮੋ ਸੋ ਕਾਨ ਪਇਓ ਮਰੀਆ ਅਰ ਕੋ ਧਰਿਆ ਪਟ ਪੀਲਾ ਸੋ ਹਰ ਭੂਮ ਵਿਖੈ ਬ੍ਰਿਜ ਕੀ ਹਸ ਗੋਪਨ ਸਾਥ ਕਰੈ ਰਸ ਲੀਲਾ ਮਾਲ ਸ੍ਰੀ ਯਰ ਰਾਮ ਕਲੀ ਸੁਭ ਸਾਰੰਗ ਭਾਵਨ ਸਾਧ ਬਜਾਵੇ ਜੈ ਸ੍ਰੀ ਯਰ ਸੁਧ ਮਲਾਰ ਬਿਲਾਵਲ ਕੀ ਤੁਨ ਕੂਕ ਸੁਨਾਵੇ ਲੈ ਮੁਰਲੀ ਆਪਣੇ ਕਰ ਕਾਨ ਕਿਦੋ ਅਤਿ ਭਾਵਨ ਸਾਥ ਬਜਾਵੇ ਪੌਣ ਚਲੈ ਨਾ ਰਹੈ ਜਮਨਾ ਥਿਰ ਮੋਹਿ ਰਹੈ ਤੁਨ ਜੋ ਸੁਨ ਪਾਵੇ ਸਵਈਆ ਕਾਨ ਬਜਾਵਤ ਹੈ ਸੁਰ ਸੋ ਫੁਨ ਗੋਪਨ ਕੇ ਮਨ ਮੈ ਜੋ ਭਾਵੇ ਰਾਮ ਕਲੀ ਅਰ ਸੁਧ ਮਲਾਰ ਬਿਲਾਵਲ ਕੋ ਅਥੀ ਠਟ ਪਾਵੇ ਰੀਜ ਰਹੈ ਸੋ ਸ੍ਰੀ ਅਸੁਰੀ ਮ੍ਰਿਗ ਛਾੜ ਮ੍ਰਿਗੀ ਬਨ ਕੀ ਚਲ ਆਵੈ ਸੋ ਮੁਰਲੀ ਮਹਿ ਸਿਆਮ ਪ੍ਰਵੀਨ ਮਨੋ ਕਰ ਰਾਗਨ ਰੂਪ ਦਿਖਾਵੈ ਸੁਨ ਕੈ ਮੁਰਲੀ ਤੁਨ ਕਾਨਰ ਕੀ ਮਨ ਮੈਂ ਸਭ ਗਵਾਰ ਨਰੀਜ ਰਹੀ ਐ ਜੋ ਗ੍ਰਹਿ ਲੋਗਨ ਬਾਤ ਕਹੀ ਤਿਨਹੂ ਪਨ ਉਪਰ ਸੀ ਸਹੀ ਐ ਸਾਹਵੇਂ ਧਾਇ ਚਲੀ ਹਰ ਕੇ ਉਪਮਾ ਤਿਹ ਕੀ ਕਬ ਸਿਆਮ ਕਹੀ ਐ ਮਾਨੋ ਪੇਖ ਸਮਸਨ ਕੇ ਮੁਖ ਧਾਇ ਚਲੀ ਮਿਲ ਜੂਤ ਅਹੀ ਐ ਜਿਨ ਰੀਜ ਬਬੀਛਨ ਰਾਜ ਦੇਉ ਕੁਪ ਕੈ ਦਸ ਸੀਸ ਦਈ ਜਿਨ ਪੀੜਾ ਮਾਰਤ ਹੈ ਦਲ ਦੈ ਤਨ ਕੋ ਛਿਨ ਮੈਂ ਘਨ ਸੋ ਕਰ ਦੀਨ ਉਝੀੜਾ ਜਾਹੇ ਮਰਿਓ ਮੁਰ ਨਾਮ ਮਹਾਸੁਰ ਆਪਨ ਹੀ ਲੰਗ ਮਾਰਗ ਭੀੜਾ ਸੋਫਨ ਪੂ ਬਿਖੈ ਬ੍ਰਿਦ ਕੀ ਸੰਗ ਗੋਪਨ ਕਹਿ ਸੋ ਕਰੈ ਰਸ ਕ੍ਰੀੜਾ ਸੋਇਆ ਖੇਲ ਦਕਾਨ ਸੋ ਤਿਨ ਸੋ ਜਿਹ ਕੀ ਸੋ ਕਰੈ ਸਭੀ ਜਗ ਯਾਤਰਾ ਸੋ ਸਭ ਹੀ ਜਗ ਕੋ ਪਤਿ ਹੈ ਤਿਨ ਜੀਵਨ ਕੇ ਬਲ ਕੀ ਪਰਮਾਤਰਾ ਰਾਮ ਹੈ ਰਾਮਨ ਸੇ ਜਿਨਹੂ ਕਬ ਜੁਧ ਕਰਿਓ ਕਰ ਕੈ ਪ੍ਰਮ ਛਾਤਰਾ ਸੋ ਹਰ ਬੀਚ ਅਹੀਰਨ ਕੇ ਕਰਵੇ ਕਹੋ ਕੌਤਕ ਕੀਨ ਸੋ ਨਾਤਰਾ ਦੋਹਰਾ ਜਬੈ ਕ੍ਰਿਸ਼ਨ ਸੰਗ ਗੋਪੀਆਂ ਕਰੀ ਮਾਨੁਖੀ ਬਾਨ ਸਭ ਗੋਪੀ ਤਬ ਜੋ ਲਖਿਓ ਭਇਓ ਬਸੇ ਭਗਵਾਨ ਸਵਈਆ ਕਾਨ ਤਵੈ ਸੰਗ ਕੋ ਪੁਨ ਕੇ ਤਬ ਹੀ ਪੁਨ ਅੰਤਰ ਧਿਆਨ ਹੋਇ ਗਈਆ ਖੈ ਕਹ ਗਇਓ ਧਰਨੀ ਤਸ ਗਇਓ ਕਿਦੋ ਮਧ ਰਹਿਓ ਸਮਝਿਓ ਨਹੀਂ ਪਈਆ ਗੋਪਨ ਕੀ ਜਬ ਯੋ ਗਤ ਪੀ ਤਬ ਤਾ ਛਬ ਕੋ ਕਬ ਸਿਆਮ ਕਹੀਆ ਜਿਉ ਸੰਗ ਮੀਨਨ ਕੇ ਲਰ ਕੈ ਤਿਨ ਤਿਆਗ ਸਭੋ ਮਨੋ ਬਾਰਦ ਰਈਆ ਗੋਪਨ ਕੋ ਤਨ ਕੀ ਛੁਟਗੀ ਸੁਧ ਢੋਲਤ ਹੈ ਬਨ ਮੈ ਜਨ ਬੌਰੀ ਏਕ ਉਠੈ ਇਕ ਝੂਮ ਗਿਰੈ ਬ੍ਰਿਜ ਕੀ ਮਹਰੀ ਇਕ ਆਵਤ ਦੌਰੀ ਆਤੁਰ ਹੈ ਅਤ ਢੂੰਡਤ ਹੈ ਤਿਨ ਕੈ ਸਿਰ ਕੀ ਗਿਰਗੀ ਸੋ ਪਿਛੌਰੀ ਕਾਨ ਕੋ ਧਿਆਨ ਬਸਿਓ ਮਨ ਮੈ ਸੋ ਜਾਣ ਗਹਿ ਫੁਨ ਰੂਖਨ ਕੌਰੀ ਸੋਈਆ ਫੇਰ ਤਜੈ ਤਿਨ ਰੂਖਨ ਕੋਏ ਭਾਂਤ ਕਹੈ ਨੰਦ ਲਾਲ ਕਹਾਰੇ ਚੰਪਕ ਮੌਲ ਸ੍ਰੀ ਬੜਤਾਲ ਲਵੰਗ ਲਤਾ ਕਚਨਾਰ ਜਹਾਰੇ ਪੈ ਜਿਹ ਕੇ ਹਮ ਕਾਰਨ ਕੋ ਪਗ ਕੰਟਕ ਕਾ ਸਿਰ ਤੂਬ ਸਹਾਰੇ ਸੋ ਹਮ ਕੋ ਤੁਮ ਦੇਹੋ ਬਤਾਏ ਪਰੈ ਤੂੰ ਪਾਇਨ ਜਾਪ ਤਿਹਾਰੇ ਭੇਲ ਬਿਰਾਜਤ ਹੈ ਜਿਹ ਜਾ ਗੁਲ ਚੰਪਕ ਕਾ ਸੋ ਪ੍ਰਭਾਤ ਪਾਈ ਮੌਲ ਸ੍ਰੀ ਗੁਲ ਲਾਲ ਗੁਲਾਬ ਤਰਾ ਤਿਨ ਫੂਲਣ ਸੋ ਛਵਛਾਈ ਚੰਪਕ ਮੌਲ ਸ੍ਰੀ ਬਟ ਤਾਲ ਲਵੰਗ ਲਤਾ ਕਚਨਾਰ ਸੁਹਾਈ ਬਾਹਰ ਚਰੈ ਚਰਨਾ ਗਿਰ ਤੇ ਕਬ ਸ਼ਾਮ ਕਹੈ ਅਤਹੀ ਸੁਗਦਾਈ ਸੋਈਆ ਤਿਨ ਕਾਨਨ ਕੋ ਖਰ ਕੇ ਹਿਤ ਤੇ ਗੁਪਿਆ ਬ੍ਰਿਧ ਕੀਏ ਭਾਂਤ ਕਹੈ ਵਰ ਪੀਪਰ ਹੇਰਹਿ ਜਾਂ ਨਾ ਕਹੂੰ ਇਹ ਕੇ ਹਿਤ ਸੋ ਸਿਰ ਧੂਪ ਸਹੈ ਅਹੋ ਕਿਉ ਤਜ ਆਵਤ ਹੋ ਪਰਤਾ ਬਿਨ ਕਾਨ ਵਿਖੇ ਨਹਿ ਧਾਮ ਰਹੈ ਇਕ ਬਾਤ ਕਰੈ ਸੁਨ ਕਹਿ ਇਕ ਬੋਲ ਰੂਖਨ ਕੋ ਹਰ ਜਾਨ ਗਹਿ ਸੋਇਆ ਕਾਨ ਬਿਜੋ ਕੋ ਮਾਨ ਬਧੂ ਬ੍ਰਿਜ ਡੋਲਤ ਹੈ ਬਨ ਬੀਜ ਦੀਵਾਨੀ ਪੂਜਨ ਜੋ ਕੁਰਲਾਤ ਫਿਰੈ ਤਿਹ ਜਾ ਜਿਹ ਜਾ ਕਜ ਖਾਨ ਨਾ ਪਾਣੀ ਏਕ ਗਿਰੈ ਮੁਰਝਾਏ ਤਰਾ ਪਰ ਏਕ ਉਠੇ ਕਹਿ ਕਹਿ ਏ ਬਾਣੀ ਨਿਹ ਬਢਾਏ ਮਹਾ ਹਮਸੋ ਕਤ ਜਾਤ ਪਇਓ ਭਗਵਾਨ ਗੁਮਾਨੀ ਸੋਇਆ ਨੈਣ ਨਚਾਏ ਮਨੋ ਮ੍ਰਿਗ ਸੇ ਸਭ ਗੋਪਨ ਗੋ ਮਨ ਚੋਰ ਲਿਓ ਹੈ ਤਾਹੀ ਕੈ ਬੀਜ ਰਹਿਓ ਗੱਡ ਕੈ ਤਿਹ ਤੇ ਨਹਿ ਛੂਟਣ ਨੈਕ ਭਇਓ ਹੈ ਤਾਹੀ ਕੇ ਹੇਤ ਫਿਰੈ ਬਨ ਮੈਂ ਤਜ ਕੈ ਗ੍ਰਹਿ ਸਵਾਸ ਨ ਏਕ ਲਿਓ ਹੈ ਸੋ ਬਿਰਥਾ ਹਮ ਸੋ ਬਨ ਪ੍ਰਾਤ ਕਹੋ ਹਰ ਦੀ ਕਿਹ ਔਰ ਗਇਓ ਹੈ ਜਿਨੂ ਬਨ ਬੀਚ ਮਰੀਚ ਮਰਿਓ ਪੁਰ ਰਾਮਨ ਸੇਵਕ ਜਾਹੇ ਦਇਓ ਹੈ ਤਾਹੀ ਸੋ ਹੇਤ ਕਰਿਓ ਹਮੂ ਬਹੁ ਲੋਗਨ ਕੋ ਉਪਹਾਸਿਓ ਐ ਵਾ ਸਰਸੇ ਦ੍ਰਿਗ ਸੁੰਦਰ ਸੋ ਮਿਲ ਗਵਾਰ ਆਏ ਭਾਂਤ ਕਯੋ ਹੈ ਤਾਹੀ ਕੀ ਚੋਟ ਚਟਾਗ ਲਗੇ ਹਮਰੋ ਆ ਮ੍ਰਿਗ ਠੌਰ ਰਹਿਓ ਐ ਸਈਆ ਬੇਦ ਪੜੈ ਸਮ ਕੋ ਫਲ ਹੈ ਬਹੁ ਮੰਗਨ ਕੋ ਜੋ ਦਾਨ ਦਿਵਾਵੈ ਕੀਨ ਅਕੀਨ ਲਖੈ ਫਲ ਹੋ ਜੋ ਆਥਿਤ ਲੋਗਨ ਅਨ ਜਿਵਾਵੈ ਦਾਨ ਲਹੈ ਹਮਰੇ ਜੀ ਕੋ ਇਹ ਕੇ ਸਮ ਕੋ ਨ ਸੋ ਫਲ ਪਾਵੈ ਜੋ ਬਨ ਮੈਂ ਹਮ ਕੋ ਜਰਰਾ ਇਕ ਏਕ ਘਰੀ ਭਗਵਾਨ ਦਿਖਾਵੈ ਸਈਆ ਜਾਹਿਬ ਭੀਛਨ ਲੰਕ ਦਈ ਅਰਦੈ ਤਨ ਕੇ ਕੁਬ ਕੈ ਗਨ ਮਾਰੇ ਪੈ ਹੂ ਕਬ ਸਿਆਮ ਕਹਿ ਸਭ ਸਾਧਨ ਰਾਖੈ ਸਾਧ ਸੰਗਾਰੇ ਸੋ ਇਹ ਜਾ ਹਮ ਤੇ ਛਪ ਗਇਓ ਅਤ ਹੀ ਕਰ ਕਹਿ ਸੰਗ ਪ੍ਰੀਤ ਮਾਰੇ ਪਾਏ ਪਰੋ ਕਹੀਓ ਮਨ ਪ੍ਰਾਤ ਕਹੋ ਹਰਦੀ ਕਿਹ ਔਰ ਪਧਾਰੇ ਸੁਈਆ ਗਵਾਰਨ ਖੋਜ ਰਹੀ ਮਨ ਮੈਂ ਹਰਦੀ ਮਨ ਮੈਂ ਨਹੀਂ ਖੋਜਦ ਪਾਏ ਏਕ ਵਿਚਾਰ ਕਰਿਓ ਮਨ ਮੈਂ ਫਿਰ ਕਹਿ ਨਾ ਗਇਓ ਕਭੂ ਹੋ ਜਾਏ ਫੇਰ ਫਿਰੀ ਮਨ ਮੈਂ ਗਿਣਤੀ ਕਰ ਪਾਰਥ ਸੂਤ ਕੀ ਡੋਰ ਲਗਾਏ ਯੋ ਉਪਦੀ ਉਪਮਾ ਚੱਕੀ ਜਾਨੋ ਆਵਤ ਹੈ ਕਰ ਮੈਂ ਫਿਰ ਧਾਏ ਆਏ ਕੈ ਢੂਡ ਰਹੀ ਸੋ ਠੌਰ ਤਾਂ ਭਗਵਾਨ ਨਾ ਢੂਡਤ ਪਾਏ ਇਓ ਜੋ ਰਹੀ ਸਭ ਹੀ ਚੱਕ ਕੈ ਜਨ ਚਿੱਤਰ ਲਿਖੀ ਪ੍ਰਿਤਮਾ ਛਵ ਪਾਏ ਔਰ ਉਪਾਵ ਕਰਿਓ ਪੁਨ ਗਵਾਰਨ ਕਾਨ ਹੀ ਪੀਤਰ ਚਿੱਤ ਲਗਾਏ ਗਾਏ ਉਠੀ ਤਿਹ ਕੇ ਗੁਣ ਏਕ ਬਜਾਏ ਉਠੀ ਜਿਕ ਸੌਂਗ ਲਗਾਏ ਹੋਤ ਬਕੀ ਜਿਕ ਹੋ ਤ੍ਰਿਣਾ ਰਤ ਏਕ ਅਗਾਸੁਰ ਵੈ ਕਰਤਾਵੈ ਹੋਏ ਹਰੀ ਤਿਨ ਮੈਂ ਤਸ ਕੈ ਧਰਨੀ ਵਰਤਾ ਕਹੁ ਮਾਰ ਗਿਰਾਵੈ ਕਾਣ ਸੋ ਲਾਗ ਰਹਿਓ ਤਿਨ ਕੋ ਅਤ ਹੀ ਮਨ ਨੈਕ ਨਾ ਛੂਟਣ ਪਾਵੈ ਇਉ ਉਪਜੀ ਉਪਮਾ ਬਨਿਆ ਜਨ ਸਾਲਨ ਕੇ ਹਿਤ ਬਨਾਵੈ